ਗੁਰਮੁਖ ਅਕਤ ਕਥਾ ਵਿਚਾਰ ਅਕਤ ਦੀ ਕਥਾ ਕਰਦਾ ਹੈ ਅਕਤ ਦੀ ਕਥਾ ਕਰਦਾ ਵਿਚਾਰ ਕੇ ਕਰਦਾ ਹੈ ਇਹ ਕੀ ਕਥਾ ਅਕਤ ਦੀ ਕਥਾ ਨੂੰ ਕਹਿੰਦੇ ਨਾ ਕਥਨ ਤੋਂ ਪਰੇ ਹੈ ਬੋਲਣ ਤੋਂ ਪਰੇ ਹੈ ਪਰ ਫਿਰ ਵੀ ਕਥਨ ਕੀਤੀ ਹੈ ਕੋਸ਼ਿਸ਼ ਕੀਤੀ ਹੈ ਕਥਨ ਕਰਨ ਦੀ ਜਿੰਦੀ ਵੱਧ ਵੱਧ ਹੋ ਸਕੀ ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ ਦੱਸੀ ਹੈ ਬਹੁਤ ਕੁਝ ਦੱਸਿਆ ਪਰ ਦੱਸਿਆ ਫਿਰ ਵੀ ਨਹੀਂ ਗਿਆ ਦੱਸਣ ਤੋਂ ਰਹਿ ਗਿਆ ਜੋ ਦੱਸਣ ਤੋਂ ਰਹਿ ਗਿਆ ਬੁਝਣ ਵਾਲਾ ਰਹਿ ਗਿਆ ਤੇਰਾ ਵਿਚਾਰ ਕੇ ਕਥਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਥ ਕਥਾ ਵਿਚਾਰ ਗੁਰਮੁਖ ਨਿਭੈ ਸਭ ਪਰਵਾਰ ਗੁਰਮੁਖ ਨਿਭਦਾ ਨਿਭਦੀ ਹੈ ਸਾਰੇ ਪਰਿਵਾਰ ਨਾਲ ਸੱਚਖੰਡ ਨਾਲ ਗੁਰਖਾ ਨਾਲ ਸਾਰਾ ਪਰਿਵਾਰ ਹੈ ਉਹਦਾ ਇੱਕ ਪਿਤਾ ਇੱਕ ਸਕੇ ਪਰ ਕੋਈ ਕੋਈ ਲੜਾਈ ਨਹੀਂ ਕਿਸੇ ਨਾਲ ਪੰਡਤ ਮੁੱਲਾ ਛੱਡੇ ਦੋ ਪੰਡਤ ਮੁੱਲਾ ਨਾਮ ਹੀ ਲੜਾਈ ਸਿਰਫ ਉਹਨਾਂ ਦੀ ਵਿਚਾਰਧਾਰਾ ਹੀ ਛੱਡੀ ਹੈ ਲੜਾਈ ਕੋਈ ਨਹੀਂ ਉਹਨਾਂ ਨੂੰ ਤਾਂ ਸਮਝਾਇਆ ਕਿ ਤੁਸੀਂ ਛੱਡੋ ਡੁੱਬਦੇ ਕਿਉਂ ਆਪ ਡੁੱਬੇ ਚੋ ਬੈਠ ਵਿੱਚ ਚਲੇ ਰਹੇ ਬਾਹਰ ਕਿਉਂ ਬਾਹਰ ਨੂੰ ਜੇਲੇ ਤੁਸੀਂ ਕਿਉਂ ਡੁੱਬੇ ਵਿਚਾਰਾਂ ਬੇਦਾਂ 'ਚ ਬੱਜੋ ਜੇ ਬੱਜ ਹੁੰਦਾ ਫੰਡਿਆ ਤਵਣ ਕੋ ਮਤ ਤੋਂ ਲਾਗੇ ਤੁਸੀਂ ਸਮਝਾਇਆ ਹੀ ਹੋਰ ਕੀ ਕਿਹਾ ਵੱਡੀ ਆ ਕਵਣ ਕਮਤ ਤੋਂ ਲਾ ਕੇ ਬੂਡੋਗੇ ਪਰਿਵਾਰ ਸੰਗਲ ਸੋ ਨਾਮ ਨੂੰ ਜਪੋ ਭਾਗੇ ਉਹ ਨਾਮ ਗੁਰੂ ਜਪਦਾ ਭਾਗਿਆ ਦਰਦੀ ਜਾਂ ਤੇ ਜਤਾਈ ਹੈ ਉਹਨੂੰ ਗੱਲ ਕੱਢੀ ਹੈ ਕੋ ਬੁਰਾ ਕਿਹਾ ਭਾਗਾ ਹੈ ਤੂੰ ਕਿਉਂ ਭਾਗਾ ਹੈ ਨਾਮ ਗੁਰੂ ਜਪਦਾ ਪਰ ਉਹਦਾ ਰਾਮ ਰਾਮ ਕਰਕੇ ਰੋਜ਼ ਜਪਦਾ ਇਹਦਾ ਉਹਦਾ ਨਾਮ ਨਹੀਂ ਹੈ ਇਹ ਤਾਂ ਬੈਗ ਬੈਗ ਸ਼ੁਰੂ ਕਰ ਲਿਆ ਨਾ ਨਾਮ ਬਣਾ ਲਿਆ ਇਹ ਨਹੀਂ ਦੇਖਿਆ ਵੀ ਉਹਨੂੰ ਭਾਗਾ ਕਿਹਾ ਸੀ ਕਿਤੇ ਅਸੀਂ ਤਾਂ ਨਹੀਂ ਭਾਗੇ ਪਰੇ ਬੜ ਭਾਗੇ ਨੇ ਭਾਗੇ ਤੇ ਹੁਣ ਨਹੀਂ ਉਪਰ ਭਾਗ ਤੋਂ ਨਹੀਂ ਉਹ ਆਪਣਾ ਨਾ ਉਪਰ ਭਾਗ ਤੋਂ ਰੱਖ ਲਿਆ ਨੇ ਪਖੰਡਵਾਦ ਦਾ ਉਪਰ ਭਾਗ ਤੋਂ ਰੱਖ ਲਿਆ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖੀ ਜਪਿਆ ਅੰਤਰ ਪਿਆਰ ਗੁਰਮੁਖ ਦਾ ਕੀ ਜਪਿਆ ਉਹ ਪ੍ਰੇਮਾ ਭਗਤੀ ਜਪੀ ਹੈ ਉਹਨੇ ਪ੍ਰੇਮਾ ਭਗਤੀ ਸਮਝੀ ਹੈ ਜਪੇ ਦਾ ਉਹ ਸਮਝੀ ਹੈ ਜਾਨੀ ਪ੍ਰੇਮਾ ਭਗਤੀ ਹੈ ਗੁਰਬਾਣੀ ਪ੍ਰੇਮਾ ਭਗਤੀ ਹੈ ਸਾਰਿਆਂ ਦਾ ਪ੍ਰੇਮ ਕਿਵੇਂ ਕੀਤਾ ਜਾ ਸਕਦਾ ਕੀ ਪੋਸੀਬਲ ਹੈ ਸਭ ਨੂੰ ਪ੍ਰੇਮ ਹੋ ਜਵੇ ਕਿਵੇਂ ਹੋ ਜਵੇ ਬੁੱਧਰ ਵਾਲੀ ਗੱਲ ਹੈ ਹੈ ਇਹ ਗੱਲ ਸਮਝ ਨਹੀਂ ਹੋ ਸਕਦਾ ਇੱਕ ਪਿਤਾ ਇੱਕ ਕੇ ਹਮ ਬਾਰਿਸ਼ ਜੇ ਉਹਨੂੰ ਪਤਾ ਲੱਗ ਗਿਆ ਸਮਝ ਜਾਵੇ ਇੱਕ ਪਿਤਾ ਇੱਕ ਕੇ ਹਮ ਬਾਰਿਸ਼ ਹਾਂ ਫਿਰ ਜੇ ਉਹ ਬਾਰਕ ਲੈ ਕੇ ਆਪ ਥੋੜੀ ਨਾ ਕੇ ਆ ਜੇ ਦੂਏ ਲੈ ਕੇ ਆਪ ਥੋੜੀ ਨਾ ਲੈ ਕੇ ਉਹਨਾਂ ਨੂੰ ਗਿਆਨ ਨਹੀਂ ਇਹਨੂੰ ਗਿਆਨ ਇਹਨੂੰ ਨਹੀਂ ਨਾ ਹੋਏ ਗਲਤੀ ਕਰਦੀ ਜਾਈਦੀ ਜਿਹੜੀ ਉਹ ਕਰਦੇ ਨੇ ਇਹਦੀ ਆਪਣੀ ਮਜਬੂਰੀ ਹੈ ਕਿਉਂਕਿ ਇਹਨੂੰ ਗਿਆਨ ਹੈ ਚਾਰ ਮੁੰਡੇ ਨੇ ਚਾਰੇ ਰੰਦੇ ਨੇ ਕਿਹਦੇ ਖਾਣ ਪੀਣ ਪਿੱਛੇ ਬਾਪ ਕਹਿੰਦਾ ਲੈ ਮੇਰੇ ਵਾਲੀ ਚੀਜ਼ ਖਾ ਲਓ ਜਿਹਨੂੰ ਖਾਣੀ ਜਿਹਨੂੰ ਘੱਟ ਮਿਲੀ ਤੇ ਮੈਂ ਨਹੀਂ ਖਾਂਦਾ ਕਿਉਂ ਕਹਿੰਦਾ ਲੜਾਈ ਮਕਾਉਣ ਹੱਥ ਇਹ ਬੜਾ ਭਰਾ ਨੇ ਵੀ ਤੁਸੀਂ ਭਾਈ ਆ ਜਾਓ ਮੇਰੇ ਵਾਲੇ ਤੂੰ ਤੂੰ ਵੀ ਲੜਦਾ ਖਾਤੇ ਤੂੰ ਰੋਜ਼ੇ ਪੀ ਲਿਆ ਕਰ ਮੇਰਾ ਮੈਂ ਪੀਂਦਾ ਹੀ ਉਹ ਵੀ ਸ਼ਰਮ ਸੁਣ ਕੇ ਲਾ ਦੇਗਾ ਤੇ ਫਲ ਪਿੱਛੇ ਲੜੀ ਦਾ ਫਿਰ ਕੀ ਹੋ ਗਿਆ ਇਸ ਕਰਕੇ ਜਿਹੜਾ ਸਿਆਣਾ ਹੁੰਦਾ ਉਹ ਆਪ ਪਿਛੜਦਾ ਆਪ ਨਹੀਂ ਲੜਦਾ ਹੁੰਦਾ ਨਾ ਉਹਦੀ ਮਜਬੂਰੀ ਹੈ ਬਾਪ ਦੀ ਵੱਡੇ ਭਰਾ ਦੀ ਮਜਬੂਰੀ ਹੈ ਸਮਝਾਉਣਾ ਉਹ ਜਗ੍ਹਾ ਗੁਰਮੁਖ ਦੀ ਹੁੰਦੀ ਗੁਰਮੁਖ ਸਪੂਤ ਹੈ ਗੁਰਮੁਖ ਪਾਈਆ ਸ਼ਬਦੀ ਆਚਾਰ ਗੁਰਮੁਖ ਪਾਈਏ ਸ਼ਬਦ ਚਾਰ ਸ਼ਬਦ ਜੋ ਉਪਦੇਸ਼ ਹੈ ਗੁਰਮੁਖੀ ਦਾ ਇਹ ਉਪਦੇਸ਼ ਨਾਲ ਉਹਨੇ ਆਪਣਾ ਅਚਰਨ ਸਾਧਿਆ ਆਚਰਣ ਜੋ ਬਣਾਇਆ ਉਹਨੇ ਆਪਣਾ ਇਹ ਗੁਰਬਾਣੀ ਅਨੁਸਾਰ ਬਣਾਇਆ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਿਆ ਉਹਨੇ ਜੇ ਢਾਲਿਆ ਫਿਰ ਗੁਰਮੁਖਾ ਜੇ ਨਹੀਂ ਢਾਲਿਆ ਗੁਰਮੁਖੀ ਗੁਰ ਸਿੱਖ ਨੇ ਅਚਰਨ ਆਪਣਾ ਗੁਰਮਤ ਅਨੁਸਾਰ ਬਣਾਉਣਾ ਜੇ ਅਚਰਨ ਹੈ ਨਹੀਂ ਫਿਰ ਕੋਈ ਫਰਕ ਨਹੀਂ ਫਿਰ ਕੋਈ ਫਾਇਦਾ ਨਹੀਂ ਬਾਣੀ ਪੜਨ ਦਾ ਢਾਲ ਜਿਵੇਂ ਕੋਈ ਚੀਜ਼ ਢਾਲ ਕੇ ਆਪਾਂ ਸੱਚੇ ਚ ਬਸਦੇ ਜਿਹਦਾ ਹੋ ਜੀ ਬਣ ਜਾਂਦੀ ਬੰਨੂ ਢਾਲ ਕੇ ਉਹ ਬੰਗੂ ਇਹਨੇ ਸੱਚੇ ਚ ਬਸਦੇ ਗੁਰਬਾਣੀ ਦੇ ਚ ਉਹ ਜਿਹਾ ਬਣ ਜਾਣਾ ਚਾਹੀਦਾ ਗੁਰੂ ਬਣਾਉਂਦਾ ਇਹ ਘੜਿਆ ਗਿਆ ਸ਼ਬਦ ਨਹੀਂ ਭੇਦ ਜਾਣਾ ਜਾਣਾਈ ਸ਼ਬਦ ਭੇਦ ਜਾਣਾ ਜਾਣਾਈ ਇਹ ਗੁਰਬਾਣੀ ਵਿੱਚ ਜਿਹੜਾ ਭੇਦ ਰਹਿ ਗਿਆ ਨਾ ਦਸਮ ਤੇ ਰਹਿ ਗਈ ਗੱਲ ਉਹ ਸ਼ਬਦ ਭੇਦ ਰਹਿ ਗਿਆ ਜਿਹੜਾ ਆ ਸ਼ਬਦ ਭੇਦ ਹੈ ਨਾ ਵੀ ਚੜਨ ਪੈਰਾਂ ਨੂੰ ਨਹੀਂ ਕਹਿੰਦੇ ਸੱਥਾਂ ਨੂੰ ਨਹੀਂ ਕਹਿੰਦੇ ਇਹ ਤਾਂ ਸਾਨੂੰ ਗੁਰਬਾਣੀ ਜੋ ਸਮਝ ਆਉਂਦੀ ਹੈ ਇਹ ਤਾਂ ਦੱਸਿਆ ਹੋਇਆ ਇਹ ਜਾਣਾਈ ਵਾਲੀ ਗੱਲ ਨਹੀਂ ਹੈ ਜਿਹੜਾ ਬੁੱਝਣ ਵਾਲੀ ਗੱਲ ਰਹਿ ਗਈ ਤਾਂ ਸ਼ਬਦ ਭੇਦ ਜਿਹੜੀ ਕਹਿਣ ਤੋਂ ਗੱਲ ਰਹਿ ਗਈ ਜਿਹੜੀ ਕਥਨ ਤੋਂ ਪਰੇ ਰਹਿ ਗਈ ਉਹ ਸ਼ਬਦ ਦੇ ਵਿੱਚ ਉਪਦੇਸ਼ ਜੋ ਭੇਦ ਫੇਰ ਰਹਿ ਗਿਆ ਜਿਹੜੀ ਦੱਸੀ ਹੋਣੀ ਜਾ ਸਕੀ ਗੱਲ ਭੇਦ ਤਾਂ ਰਹਿ ਗਿਆ ਨਾ ਉਹ ਤੇਰੀ ਕਿਰਪਾ ਨਾਲ ਹੋ ਜੀ ਜਾਣੇ ਜਾਣਾ ਨਾਨਕ ਉਹ ਉਹ ਜਾਣੇ ਜਾਣਾ ਹੀ ਕਰਦਾ ਕੋਈ ਜਾਂ ਗਿਆਨ ਮਤ ਜਾਗੂ ਨਾ ਉਹ ਫਿਰ ਸਮਝੋ ਜਾਣੇ ਜਾਣਾ ਹੈ ਜਦ ਗਿਆਨ ਮਤ ਜਾਗੂ ਫਿਰ ਸਮਝ ਆ ਜੂ ਉਹ ਜਿੰਨਾ ਜਦ ਗਿਆਨ ਮਤ ਨਹੀਂ ਜਾਗਦੀ ਸਮਝ ਨਹੀਂ ਹੋਣੀ ਉਪਜਾ ਸਹਿਜ ਗਿਆਨ ਬੁੱਝ ਜਾਗੂ ਨਾਨਕ ਹੋਮੇ ਜਾਲ ਸਮਾਈ ਨਾਨਕ ਦਾ ਹੋਮੇ ਜੜ ਜਾਂਦੀ ਹੈ ਜਿੰਨਾ ਚਿਰ ਹੋਮੇ ਨਹੀਂ ਜੜਦੀ ਉਹਨਾਂ ਚਿਰ ਸਮਾ ਨਹੀਂ ਸਕਦਾ ਮਨ ਉਹਨਾਂ ਦੇ ਜੋਤੀ ਜੋਤ ਨਹੀਂ ਮਿਲ ਸਕਦੀ ਸ਼ਬਦ ਦਾ ਵਿਰੋਧ ਛੱਡ ਕੇ ਹੀ ਸ਼ਬਦ ਵਿੱਚ ਸਮਾਇਆ ਜਾ ਸਕਦਾ ਹੈ ਹੋਮੇ ਨਾਵੇਂ ਨਾਲ ਵਿਰੋਧ ਹੈ ਨਾ ਜੇ ਨਾਮ ਦੇ ਵਿੱਚ ਸਮੋਣਾ ਤਾਂ ਹੋਮੇ ਛੱਡਣੀ ਪਊਗੀ ਜੇ ਪਰਮੇਸ਼ਰ ਦਾ ਭਾਣੇ ਸਮੋਣਾ ਮਰਜ਼ੀ ਜੇ ਸਮੋਣਾ ਤਾਂ ਆਪਣੀ ਮਰਜ਼ੀ ਤਿਆਗਣੀ ਪਊ ਆਪਣੀ ਮਰਜ਼ੀ ਛੱਡ ਕੇ ਹੀ ਉਹਦੀ ਮਰਜ਼ੀ ਵਿੱਚ ਚੱਲਿਆ ਜਾ ਸਕਦਾ ਹੈ ਆਪਣਾ ਭਾਣਾ ਛੱਡ ਕੇ ਹੀ ਪਰਮੇਸ਼ਰ ਦੇ ਭਾਣੇ ਵਿੱਚ ਚੱਲਿਆ ਜਾ ਸਕਦਾ ਸਮਾਇਆ ਜਾ ਸਕਦਾ ਹੈ ਦਰ ਹੋਵੇ ਜਾਲ ਸਮਾਇਆ ਹੋਵੇ ਨੂੰ ਜਾਣ ਕੇ ਆਪਣੀ ਮਰਜ਼ੀ ਨੂੰ ਨਸ਼ਟ ਕਰਕੇ ਉਹਦੀ ਮਰਜ਼ੀ ਵਿੱਚ ਜੀਵਨ ਜੀਵਿਆ ਜਾ ਸਕਦਾ ਉਹਦੀ ਮਰਜ਼ੀ ਵਿੱਚ ਜੀਵਨ ਜਿਹੜਾ ਜੀਉਣਾ ਹੈ ਉਹੀ ਆਚਰਣ ਹੈ ਬਦਲਿਆ ਹੋਇਆ ਜਦ ਪਾਣੇ ਵਿੱਚ ਚੱਲਣਾ ਉਹ ਆਚਰਣ ਤਾਂ ਬਦਲਣਾ ਪਾਣੇ 'ਚ ਚੱਲਣ ਵਾਲੇ ਦਾ ਆਚਰਣ ਹੋਰ ਹੈ ਆਪਣੇ ਪਾਣੇ ਚੱਲਣ ਵਾਲੇ ਦਾ ਆਚਰਣ ਹੋਰ ਹੈ ਗੁਰਮੁਖ ਪਾਣੇ 'ਚ ਚੱਲਦਾ ਹੈ ਇਸ ਕਰਕੇ ਉਹਦਾ ਆਚਰਣ ਗੁਰਬਾਣੀ ਅਨੁਸਾਰ ਹੈ ਗੁਰਬਾਣੀ ਕਹਿੰਦੀ ਹੈ ਗੁਰ ਕੇ ਪਾਣੀ ਚੱਲ ਗੁਰ ਕੇ ਪਾਣੀ ਚੱਲਣ ਨੂੰ ਕਹਿੰਦੀ ਹੈ ਗੁਰਮੁਖ ਗੁਰ ਕੇ ਪਾਣੀ ਚੱਲਦਾ ਵਰਦਾ ਜਿਹੜਾ ਆਪਣੇ ਬਾਣੇ ਚੱਲਦਾ ਉਹ ਗੁਰਬਾਣੀ ਤੋਂ ਬਾਗੀ ਹੈ ਜੇ ਜੇ ਆਪਣੇ ਬਾਣੇ ਚੱਲਦਾ ਨਾ ਉਹ ਗੱਲ ਬਣੀ ਨਹੀਂ ਤਾਂ ਬਾਗੀ ਕਿਹੜਾ ਤਾਂ ਸਿੱਖਾ ਨੇ ਫਿਰ ਉਹ ਅਜੇ ਦਾ ਹੋਵੇ ਖੜੀ ਹੈ ਉੱਥੇ ਲੈ ਆਪਣਾ ਬਾਣਾ ਛੱਡ ਕੇ ਫਿਰ ਤੁਮੇ ਇਹ ਜੀ ਜੀ ਗੱਲ ਬੋਲੀ ਜਾ ਸਕਦੀ ਉਹ ਤਾਂ ਗੁਰੂ ਦੇ ਆਗੇ ਹੋਇਆ ਖੜਾ ਕਹਿੰਦਾ ਮੈਂ ਸਿੱਖਾਂ ਜਿਹੜੇ ਗੁਰਕੇ ਪਾੜੇ ਨਹੀਂ ਚੱਲਦੇ ਉਹ ਸਿੱਖ ਸੁੱਖ ਕੋਈ ਨਹੀਂ ਹੈ ਉਹ ਸਿੱਖ ਨਹੀਂ ਬਣ ਸਕਦੇ ਹਾਂ ਜੇ ਜਿਹਨਾਂ ਜਿਹੜੀ ਗੱਲ ਦਾ ਪਤਾ ਉਹਨਾਂ ਨੂੰ ਤਾਂ ਮੰਨੋ ਜੀ ਨਹੀਂ ਪਤਾ ਲੋ ਸੇ ਜਿੰਨਾ ਪਤਾ ਲੱਗ ਜਾਵੇ ਉਹਦੀ ਮੰਨਣੀ ਚਾਹੀਦੀ ਇਸ ਕਰਕੇ ਹੌਲੀ ਹੌਲੀ ਬਦਲ ਲੋ ਆਪਣੀ ਮਰਜ਼ੀ ਛੱਡੇ ਤੇ ਬਿਨਾ ਗੁਰ ਕੀ ਮਰਜ਼ੀ ਵਿੱਚ ਗੁਰ ਕੇ ਪਾਣੇ ਚੱਲਿਆ ਨਹੀਂ ਜਾ ਸਕਦਾ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਿਆ ਨਹੀਂ ਜਾ ਸਕਦਾ